ਕੋ ਕਹਿ ਤੂੰ ਮੈਂ ਮੰਗਾਵੇ ਬਾਣੀ ਵੀਰ ਪਿਆਰਾ ਸੰਭੋ ਸੰਪੋ ਮੈਂ ਦੇ ਆਸ ਤਾਰਾ ਪਿਆਸ ਤੋਂ ਵਲ ਵਲ ਕੋਟ ਕੁਲੇ ਦੇ ਮੈਂ ਦੇ ਦਿਲ ਕੋ ਦਰਦ ਖਾਂਦਾ ਸਤੇ ਗਰਮੀ ਪਿਆਸ ਤੋਂ ਤੈਡਾ ਇੱਕ ਰੰਗ ਵੈਂਦਾ ਇੱਕ ਰੰਗ ਆਂਦਾ ਬੈਣ ਤੇ ਦੀ ਮਜਬੂਰੀ कंदा सांबो म